ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਚੁਗੈ ਮਿਲ ਏਕ ਸੇ ਤਿਨ ਕੋ ਫਾਸ ਨ ਰੰਚ ਤਰਵਰ ਕਾਇਆ ਪੰਖ ਕਾਇਆ ਤਰਵਰ ਹੈ ਬਿਰਛੈ ਹੈ ਅੱਛਾ ਉਹ ਪੰਛੀ ਹੈ ਹਾਂ ਤਰਵਰੀ ਪੰਖੀ ਪੰਚ ਤਲਵਰ ਦੇ ਉੱਤੇ ਰੋਬੜੀ ਪੰਖੀ ਬੈਠਾ ਹੈ ਅੱਛਾ ਜੀ पंचपंखी नहीं बैठे अच्छा पंच उत्तम उत्तम पंछी बैठा हंस बैठा हंस अच्छा जी पंच सत चुगे मिल एक से ਤਿੰਨ ਕੋ ਸੱਤ ਚੁੱਕਦੇ ਨੇ ਸੇ ਇੱਕੋ ਜੇ ਜਦ ਹੋ ਜਾਂਦੇ ਨੇ ਉਹੀ ਤਤ ਚੁੱਕਦੇ ਨੇ ਜੇ ਦੋਏ ਹੰਸ ਬਣ ਜਾਂਦੇ ਨੇ ਨਾ ਮਾਨਾ ਚਿੱਤ ਫੇਰ ਤਤ ਚੁੱਕਦੇ ਨੇ ਜੇ ਲੋਹਾਲ ਦੀ ਖਰਾਕ ਇੱਕ ਨਹੀਂ ਹੋ ਜਾਂਦੀ ਉਹਨਾਂ ਜਦ ਤੱਤ ਨਹੀਂ ਚੁਗਦੇ ਤੱਤ ਚੁਗੇ ਬਿਲ ਇੱਕ ਸੇ ਇਨ ਕੋ ਫਾਂਸ ਦੇ ਚ ਫੇਰ ਨਹੀਂ ਫਸਦੇ ਮਾਇਆ ਚ ਪਰ ਜਿੰਨਾ ਜਨ ਮਨ ਦੀ ਖੁਰਾਕ ਮਾਇਆ ਉਹਦੀ ਹੰਸਲੀ ਖੁਰਾਕ ਹੀਰੇ ਮੋਤੀ ਹੈ ਉਹਨਾਂ ਜਿਹੜੇ ਫਸੇ ਨੇ ਮਨ ਫਸਿਆ ਹੋਇਆ ਜਦ ਕੋਈ ਵਸਤੂ ਚੁਗਦੇ ਨੇ ਸੇਧ ਕਰਦੇ ਤਤ ਚੋ ਗਏ ਜਾਂ ਗੁਰਬਾਣੀ ਪੜ੍ਹਦੇ ਨੇ ਉਹ ਜੋ ਤਤ ਲੱਭਦੇ ਨੇ ਤੇ ਤਰੀ ਤਾਂ ਦੋ ਕਿਸਮ ਦੇ ਅਰਥ ਲੱਭਦੇ ਨੇ ਅੱਛਾ ਜੀ ਮਨ ਆਪਣੇ ਮਤਲਬ ਦੇ ਅਰਥ ਲੱਭਦਾ ਆ ਜੇ ਜੋ ਲੱਸੀ ਛਾ ਜੇ ਪੀਂਦਾ ਸੰਸਾਰ ਤਤ ਨਹੀਂ ਚੁਗਦਾ ਇਹਦਾ ਭੁੱਖਣ ਨਹੀਂ ਖਾਂਦਾ ਛਾ ਜੇ ਪੀਂਦਾ ਸੰਸਾਰ ਅਖਰੀ ਅਰਥ ਕਰਕੇ ਠੀਕ ਹੈ ਲੋੜ ਹੈ ਸ਼ਾਸਤੀ ਹੈ ਲੋੜ ਹੈ ਸੰਸਾਰ ਦੀ ਹੈ ਸੰਸਾਰ ਨੂੰ ਸੰਸਾਰੀ ਅਰਥ ਕਰਦੇ ਨੇ ਸੰਸਾਰ ਦੀ ਲੋੜ ਹੈ ਸੰਸਾਰੀ ਆਦਮੀ ਦੇ ਠੀਕ ਹੈ ਉਹਨਾਂ ਨੇ ਤੱਤ ਤੇ ਲੈਣਾ ਕੀ ਹੈ ਉਹਨਾਂ ਦੇ ਮਤਲਬ ਦਾ ਨਹੀਂ ਤੱਤ ਸੰਸਾਰੀ ਆਦਮੀ ਦੇ ਠੀਕ ਹੈ ਹਾਂਜੀ ਉਡੈ ਤਾਂ ਬੇਗਲ ਬੇਗਲੇ ਤਾਕੈ ਚੋਗ ਘਣੀ ਪੰਖ ਟੁੱਟੇ ਫਾਹੀ ਪੜੀ ਅਵਗੁਣ ਭੀੜ ਬਣੀ ਉੱਡੇ ਤਾਂ ਬੇਗੁਲ ਬੇਗਲੇ ਜਿਹੜੇ ਉੱਡਦੇ ਨੇ ਨਾ ਉਹਦੇ ਬੇਗੁਲ ਅੱਛਾ ਜੀ ਬੇਗੁਲੇ ਬੇਗੁਰੇ ਅੱਛਾ ਜੀ ਅਨੁਗੁਰੇ ਉੱਡਦੇ ਨੇ ਹੂੰ ਬੇਗੁਲ ਬੇਗੁਲੇ ਅਕਲ ਜੋ ਘੜੀ ਹੋਲਡਿੰਗਾਂ ਮਾਰਦੇ ਨੇ ਦੂਰ ਉਧਰ ਚੌਕਾ ਜ਼ਿਆਦਾ ਹੈ ਉਧਰ ਉਧਰ ਸੰਗਤ ਜ਼ਿਆਦਾ ਹੈ ਉਧਰ ਕਾਲ ਪੀੜ ਨੂੰ ਜ਼ਿਆਦਾ ਹੈ ਜਿੱਦਾਂ ਚੌਕਾ ਜ਼ਿਆਦਾ ਉਧਰ ਗੁੜ ਜਾਂਦੇ ਨੇ ਕੁਛ ਸੰਗਤ ਛੱਡ ਜਾਂਦੇ ਨੇ ਸੱਚ ਦੀ ਉਹ ਬੇਗੁਲ ਬੇਗੁਲੇ ਨੇ ਉੱਡੇ ਦਾ ਬੇਗੁਲ ਬੇਗੁਲੇ ਤਾਕਾਂ ਚੋਂ ਘੜੀ ਅੰਗ ਟੁੱਟੇ ਭਾਈ ਪੜੀ ਖੰਭ ਟੁੱਟ ਜਾਂਦੇ ਨੇ ਭਾਈ ਪੈ ਜਾਂਦੀ ਹੈ ਜੀ ਜਿੱਥੇ ਖੜਾ ਆ ਉਹ ਜਾਲ ਵੀ ਉਹਨੇ ਲਾਇਆ ਹੋਇਆ ਹੈ ਅੰਗ ਟੁੱਟੇ ਭਾਈ ਪੜੀ ਅਗੋਂ ਦੀ ਭੀੜ ਬਣੀ ਅਵਗੁਣਾਂ ਦੀ ਭੀੜ ਬਣ ਜਾਂਦੀ ਹੈ ਅਗੜਾਂ 'ਚ ਫਸਾ ਲੈਂਦਾ ਉਹ ਠੀਕ ਹੈ ਗੁਰੂ ਦੇ ਜਾਲ 'ਚ ਫਸਾ ਲੈਂਦਾ ਫਿਰ ਉਹ ਉਲਟ ਜੋਗਾ ਛੱਡਦਾ ਹੀ ਨਹੀਂ ਠੀਕ ਹੈ ਹਾਂ ਜਿਹੜੇ ਗੁਰਮੁਖ ਦੇ ਜਿਹੜੇ ਸਾਖਤਾਂ ਦੇ ਵੱਲ ਚਲੇ ਜਾਂਦੇ ਨੇ ਜਿਹਨੇ ਗੁਰੂ ਘਰ ਨੂੰ ਛੱਡ ਕੇ ਸ੍ਰੀ ਚੰਦ ਮਗਰ ਲੱਗ ਗਏ ਰਾਮ ਰਾਮ ਮਗਰ ਲੱਗ ਗਏ ਧੀਰ ਮਲੀਆਂ ਮਗਰ ਲੱਗ ਗਏ ਉਹਨਾਂ ਨਾਲ ਇਹੀ ਹੋਈ ਸੀ ਉਹਨਾਂ ਪਰਥਾਏ ਇਹ ਗੱਲ ਹੈ ਅੱਛਾ ਜੀ ਜਿਹੜੇ ਗੁਰੂ ਘਰ ਨੂੰ ਛੱਡ ਕੇ ਧੀਰ ਬਲੀਏ ਰਾਮ ਲਈਏ ਹੋ ਕੇ ਸੀ ਨਾ ਆਕਾ ਚੋਕੜੀ ਉਹਨਾਂ ਦੇ ਪਰਥਾਇਆ ਸਤ ਇਸ਼ਾਰਾ ਅੱਛਾ ਜੀ ਬਿਨ ਸਾਚੇ ਕਿਉਂ ਛੁੱਟੀ ਹੈ ਹਰ ਗੁਣ ਕਰਮ ਮਣੀ ਆਪ ਛਡਾਏ ਛੁੱਟੀ ਹੈ ਵੱਡਾ ਆਪ ਤਣੀ ਬਿਨ ਸਾਚੇ ਤੇ ਝੂਠੀ ਹੈ ਸੱਚ ਦੇ ਬਿਨਾਂ ਛੁਟਕਾਰਾ ਕਿਵੇਂ ਹੋ ਜੂ ਸੱਚ ਦਾ ਉੱਥੇ ਹੈ ਨਹੀਂ ਜਿੱਤੇ ਜੋ ਕਰਦੇ ਉੱਥੇ ਸੱਚ ਨਹੀਂ ਹੈ ਬਿਨ ਸਾਚੇ ਕਿਉਂ ਝੂਠੀ ਹੈ ਹਾਂਜੀ ਹਰ ਗੁਣ ਕਰਮੀ ਮਣੀ ਹਰ ਗੁਣ ਕਲੋਂ ਬੜੀ ਈ ਬੜੀ ਆਪ ਛਡਾਏ ਇਹਦੇ ਵਿੱਚ ਇਹਦੇ ਵਿੱਚ ਰਤਨ ਜਵਾਲ ਦੇ ਨਾਮ ਤਾਂ ਅੱਛਾ ਜੀ ਆਪ ਛਡਾ ਆਪ ਛਡਾਏ ਵੱਡਾ ਆਪ ਤਣੀ ਵੱਡਾ ਆਪ ਤਣੀ ਜਦੋਂ ਆਪ ਛਡਾਉਂਦਾ ਫੇਰ ਛਟਕਾਰਾ ਹੁੰਦਾ ਵੱਡਾ ਤਣੀ ਉਹਦੇ ਹੁਕਮ ਨਾਲ ਛਟਕਾਰਾ ਹੁੰਦਾ ਉਹਦਾ ਹੁਕਮ ਹੁੰਦਾ ਫਿਰ ਕੌਣ ਰੱਖ ਲੂਗਾ ਉਹਦੇ ਹੁਕਮ ਨੂੰ ਪਾਉਣ ਦੀ ਬਲੂਗਾ ਠੀਕ ਹੈ ਹਾਂਜੀ ਦੀ ਛੁੱਟੀ ਹੈ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਐ ਜੈ ਭਾਵੇਂ ਗੁਰਪ੍ਰਸਾਦ ਦੀ ਛੁੱਟੀ ਹੈ ਕਿਰਪਾ ਆਪ ਕਰੇ ਕਿਰਪਾ ਨਾਲ ਛਡਕਾਰਾ ਹੁਣ ਦੀ ਜਦੋਂ ਦੀ ਕਿਰਪਾ ਹੁੰਦੀ ਹੈ ਛਡਕਾਰਾ ਹੋ ਜਾਂਦਾ ਆਪਣੇ ਹੱਥ ਤੇ ਹੱਥ ਬਣੇ ਜੇ ਭਾਵੇਂ ਤੇ ਦੇ ਹੀ ਉਹਦੇ ਹੱਥ ਜਿਹਨੂੰ ਜਿਹਨੂੰ ਕਰਦੀ ਹੁੰਦੇ ਵੇ ਠੀਕ ਹੈ ਜੀ ਤਾਂ ਉਹਦੇ ਹੱਥ ਜਿਹਦੇ ਹਾਂਜੀ ਆਪਣੇ ਹੱਥ ਵਡਾਈਆਂ ਜੇ ਭਾਵੇਂ ਤੇ ਦੇ ਉਹਨੇ ਵਡਾਈਆਂ ਸਾਰੀਆਂ ਆਪਣੇ ਹੱਥ ਜਿਹੜੇ ਰੱਖੀ ਜਿਹਨੂੰ ਚਾਹੁੰਦਾ ਦਿੰਦਾ ਹੂੰ ਠੀਕ ਹੈ ਜੀ